ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਅੱਜ ਦਾ ਵਿਸ਼ਾ ਹੈ ਗੁਣਾ ਕਾ ਹੋਵੇ ਵਾਸਨਾ ਪਿਛਲੀ ਸਦੀ ਵਿੱਚ ਬਾਬਾ ਸੁੰਦਰ ਸਿੰਘ ਜੀ ਅਲੀ ਬੇਗ ਪਾਕਿਸਤਾਨ ਵਾਲੇ ਬਹੁਤ ਉੱਚ ਜੀਵਨ ਵਾਲੇ ਮਹਾਪੁਰਸ਼ ਹੋਏ ਹਨ ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਹਨ ਦੱਸਦੇ ਹਨ ਕਿ ਉਹਨਾਂ ਦੇ ਪੈਰ ਹੱਥ ਅਤੇ ਚਿਹਰਾ ਇਹਨਾਂ ਨਾਲ ਸੀ ਕਿ ਪ੍ਰਤੀਤ ਹੁੰਦਾ ਸੀ ਕਿ ਹੱਥ ਲਾਇਆ ਖੂਨ ਵਗ ਜਾਵੇਗਾ ਇਹ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੀ ਵੰਸ਼ ਵਿੱਚੋਂ ਸਨ ਦਿਨੇ ਆਪਣਾ ਕੰਮ ਧੰਦਾ ਕਰਨ ਪਿੱਛੋਂ ਸਾਰੀ ਰਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਕਮਰੇ ਬਾਹਰ ਬੈਠੇ ਰਹਿੰਦੇ ਸਨ ਜਦੋਂ ਵੀ ਕੋਈ ਆਵਾਜ਼ ਮਾਰੇ ਇੰਨੀ ਸਾਵਧਾਨੀ ਨਾਲ ਬੋਲਦੇ ਸਨ ਕਿ ਮਾਨੋ ਜਾਗਦੇ ਹੀ ਹੋਣ ਸੁੱਤੇ ਹੀ ਨਾ ਹੋਣ ਇਹਨਾਂ ਮਹਾਪੁਰਸ਼ਾਂ ਦੇ ਡੇਰੇ ਵਿੱਚ ਕੁੱਤੇ ਕਾਫੀ ਸਨ ਅਤੇ ਸੰਤ ਜੀ ਉਹਨਾਂ ਨਾਲ ਪਿਆਰ ਵੀ ਬਹੁਤ ਕਰਦੇ ਸਨ ਇੱਕ ਵਾਰੀ ਕੁੱਤਿਆਂ ਨੂੰ ਬਿਮਾਰੀ ਪੈ ਗਈ ਛੋਟਾ-ਮੋਟਾ ਇਲਾਜ ਕਰਵਾਇਆ ਪਰ ਆਰਾਮ ਨਾ ਆਇਆ ਇੱਕ ਦਿਨ ਸੰਤਾਂ ਦਾ ਪ੍ਰੇਮੀ ਇੱਕ ਡਾਕਟਰ ਆ ਕੇ ਕਹਿਣ ਲੱਗਾ ਬਾਬਾ ਜੀ ਜੇ ਆਗਿਆ ਦਿਓ ਤਾਂ ਕੁੱਤਿਆਂ ਨੂੰ ਦਵਾਈ ਪਾ ਦਈਏ ਸੰਤ ਕਹਿਣ ਲੱਗੇ ਜੇ ਆਰਾਮ ਆਉਂਦਾ ਹੋਵੇ ਤਾਂ ਦਵਾਈ ਦੇ ਦੇਵੋ ਡਾਕਟਰ ਕਹਿਣ ਲੱਗਾ ਇਲਾਜ ਵਾਲੀ ਦਵਾਈ ਨਹੀਂ ਮੈਂ ਤਾਂ ਦੂਸਰੀ ਦਵਾਈ ਦੀ ਗੱਲ ਕਰਦਾ ਹਾਂ ਜਿਸ ਨਾਲ ਇਹਨਾਂ ਦੀ ਜੂਨ ਬਦਲ ਜਾਵੇ ਕਿਉਂਕਿ ਇਹਨਾਂ ਦੀ ਹਾਲਤ ਖਰਾਬ ਹੈ ਸੰਤ ਕਹਿਣ ਲੱਗੇ ਨਾ ਭਾਈ ਜੇ ਆਰਾਮ ਵਾਲੀ ਦਵਾਈ ਹੈ ਤਾਂ ਪਾ ਦੇ ਦੂਸਰੀ ਨਾ ਪਾਈ ਕਿਉਂਕਿ ਇਹ ਮੇਰੇ ਉਸਤਾਦ ਹਨ ਮੈਂ ਇਹਨਾਂ ਨੂੰ ਦੇਖ ਕੇ ਗੁਰੂ ਨਾਨਕ ਦੀ ਸਿੱਖੀ ਪ੍ਰਾਪਤ ਕੀਤੀ ਹੈ ਡਾਕਟਰ ਹੈਰਾਨ ਹੋ ਕੇ ਪੁੱਛਣ ਲੱਗਾ ਬਾਬਾ ਜੀ ਉਹ ਕਿਸ ਤਰ੍ਹਾਂ ਆ ਸਾਨੂੰ ਖੋਲ ਕੇ ਦੱਸੋ ਬਾਬਾ ਜੀ ਕਹਿਣ ਲੱਗੇ ਭਾਈ ਜਦ ਮੈਂ ਇਹਨਾਂ ਨੂੰ ਆਪ ਰੋਟੀ ਪਾਉਂਦਾ ਹਾਂ ਇਹ ਮੇਰੇ ਮੂੰਹ ਵੱਲ ਦੇਖਦੇ ਹਨ ਅਤੇ ਉਪਦੇਸ਼ ਕਰਦੇ ਹਨ ਸੁੰਦਰ ਸਿੰਘਾ ਅਸੀਂ ਕਦੇ ਤੇਰੇ ਵਰਗੇ ਸੀ ਪਰ ਤੂੰ ਉਹ ਕੰਮ ਨਾ ਕਰੀ ਕਿ ਸਾਡੇ ਵਰਗਾ ਬਣ ਜਾਵੇਂ ਇਸ ਉਪਦੇਸ਼ ਨਾਲ ਮੈਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨ ਫੜ ਲਏ ਅਤੇ ਬੇਨਤੀ ਕਰਦਾ ਹਾਂ ਮਹਾਰਾਜ ਮੇਥੋਂ ਅਜਿਹੇ ਕੰਮ ਨਾ ਹੋਣ ਕਿ ਮੈਂ ਇਹਨਾਂ ਵਰਗਾ ਬਣ ਜਾਵਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਆਪਣੀ ਪੰਕਤੀ ਵਿੱਚ ਕੁਝ ਫਰਮਾਨ ਕਰਦੇ ਹਨ ਇਸ ਤਰ੍ਹਾਂ ਦਾ ਹੀ ਸੁਆਮੀ ਕੋ ਗ੍ਰਹਿ ਜਿਉ ਸਦਾ ਸੁਆਨ ਤਜਤ ਨਹੀਂ ਨਿਤ ਨਾਨਕ ਇਹ ਵਿਧਰ ਭਜੋ ਇੱਕ ਮਨ ਹੋਏ ਇੱਕ ਚਿਤ ਕੁੱਤੇ ਵਿੱਚ ਅਨੇਕਾਂ ਔਗਣ ਹਨ ਪਰ ਨਾਲ ਗੁਣ ਵੀ ਹਨ ਸੋ ਗੁਣ ਜਿੱਥੋਂ ਮਿਲੇ ਹਾਸਲ ਕਰਨਾ ਅੱਛਾ ਹੀ ਹੈ ਇਹ ਤਾਂ ਸੋਚ ਹੈ ਪਰਮੇਸ਼ਰ ਦੇ ਪਿਆਰਿਆਂ ਦੀ ਦੂਸਰੇ ਪਾਸੇ ਕਾਲਾ ਫਗਾਨਾ ਅਤੇ ਉਸ ਦਾ ਏਜੰਟ ਸੁਖਵਿੰਦਰ ਸਿੰਘ ਸਬਰਾ ਜੋ ਬੰਦਿਆਂ ਵਿੱਚੋਂ ਕੁੱਤੇ ਲੱਭਦਾ ਹੈ ਅਨੇਕਾਂ ਗੁਣਾਂ ਦੇ ਭੰਡਾਰ ਭਾਈ ਰਣਧੀਰ ਸਿੰਘ ਜੀ ਸੰਤ ਅਤਰ ਸਿੰਘ ਜੀ ਮਸਤੂਆਣ ਅਤੇ ਗਿਆਨੀ ਸੁੰਦਰ ਸਿੰਘ ਜੀ ਪਿੰਡਰਾ ਵਾਲੇ ਆਦੀ ਵਿੱਚੋਂ ਇਸ ਨੂੰ ਕੋਈ ਗੁਣ ਨਹੀਂ ਲੱਭਾ ਪਰ ਔਗਣ ਜੋ ਅਵਗਣ ਨਹੀਂ ਹਨ ਇਸ ਦੀ ਨਜ਼ਰ ਵਿੱਚ ਉਹਨਾਂ ਨੂੰ ਇਹ ਅਵਗਣ ਕਹਿੰਦਾ ਇਸ ਦੀ ਸੋਚ ਅਨੁਸਾਰ ਉਹ ਅਵਗਣ ਬਣਦੇ ਹਨ ਉਹਨਾਂ ਨੂੰ ਛੱਜ ਵਿੱਚ ਪਾ ਕੇ ਛੱਡਦਾ ਤੇ ਗੁਰਬਾਣੀ ਦਾ ਫਰਮਾਨ ਹੈ ਇਹਨਾਂ ਬੰਦਿਆਂ ਵਾਸਤੇ ਆਪ ਨਾ ਦੇਗੇ ਚੂਰੂ ਭਰ ਪਾਣੀ ਤਹ ਨਿੰਦ ਹੈ ਜਹ ਗੰਗਾ ਆਨੀ ਗੁਰੂ ਮਹਾਰਾਜ ਕਿਰਪਾ ਕਰਨ ਬਖਸ਼ਿਸ਼ ਕਰਨ ਸਾਨੂੰ ਸਮਤ ਦੇਵਣ ਸਾਡੀ ਮਤ ਗੁਰੂ ਮਹਾਰਾਜ ਦੀ ਬਾਣੀ ਅਨੁਸਾਰ ਗੁਰਮਤ ਅਨੁਸਾਰ ਹੋਵੇ ਤਾਂ ਕਿ ਸਾਨੂੰ ਚੰਗੇ ਤੇ ਮਾੜੇ ਦਾ ਗਿਆਨ ਹੋ ਸਕੇ ਸਾਨੂੰ ਸਹੀ ਤੇ ਗਲਤ ਦਾ ਨਿਰਣਾ ਕਰਨਾ ਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ